ਰੀਦਾ ਦੁੱਖ ਸੁਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਭਾਵੇਂ ਸੋਪਲਾ ਤਾਂ ਲੱਭੀ ਦਰਬਾਰ ਫਰੀਦਾ ਦੁੱਖ ਸੁਖ ਇੱਕ ਕਰ ਦੁੱਖ ਸੁਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਦੁੱਖ ਸੁਖ ਨੂੰ ਇੱਕੋ ਹੀ ਮੰਨ ਲਾ ਦਿਲ ਤੇ ਲਾਹੇ ਵਿਕਾਰ ਉੱਪਰ ਦੁੱਖ ਹੈ ਤੇ ਥੱਲੇ ਸੁਖ ਹੈ ਜਦ ਇਹ ਕਾ ਲਿਖਦੇ ਆ ਕਦੇ ਥੱਲੇ ਉੱਤੇ ਨੂੰ ਨਹੀਂ ਲਿਖਦਾ ਉੱਤੋਂ ਥੱਲੇ ਨੂੰ ਲਿਖੀਦਾ ਇਹਦਾ ਕਾ ਪਾਉਨੇ ਨਾ ਉਤੋਂ ਥੱਲੇ ਨੂੰ ਪੈਂਦਾ ਪੈਂਦਾ ਨਾ ਦੁੱਖ ਉੱਪਰ ਹੈ ਸੁਖ ਥੱਲੇ ਦੁੱਖ ਚੋਂ ਸੁਖ ਦੀ ਪ੍ਰਾਪਤੀ ਹੈ ਜੇ ਦੋ ਇੱਕ ਨੇ ਦੁੱਖ ਚੋਂ ਸੁਖ ਦੀ ਪ੍ਰਾਪਤੀ ਹੈ ਜਿਹੜਾ ਗਰਭ ਦਾ ਵਾਸ ਹੈ ਦੁੱਖ ਹੈ ਉੱਥੇ ਸੁਖ ਨਹੀਂ ਹੈ ਉੱਥੇ ਉਹ ਹੈ ਵੀ ਤੁਹਾਨੂੰ ਹੈ ਤਾਂ ਉੱਥੇ ਦੁੱਖ ਹੈ ਤਾਂ ਹਸਪਤਾਲ ਦੇ ਵਿੱਚ ਦੁੱਖ ਪਰ ਤੁਹਾਨੂੰ ਟੀਕਾ ਲਾ ਕੇ ਨਸ਼ੇ ਰੱਖਿਆ ਦੁੱਖ ਮਹਿਸੂਸ ਨਹੀਂ ਹੋਣ ਦਿੱਤਾ ਡਾਕਟਰ ਨੇ ਸਿੱਧਾ ਦੁੱਖ ਹੈ ਹੁਣ ਆਯੋਜਨ ਕਰਕੇ ਦੇਖ ਲਓ ਜੀ ਜਗ੍ਹਾ 'ਚ ਰਹਿ ਸਕਦਾ ਨਹੀਂ ਰਹਿ ਸਕਦਾ ਪਰ ਉੱਥੇ ਰਿਹਾ ਉਹ ਵੀ ਦੁੱਖ ਹੈ ਪਰ ਉਹ ਕਾਦੇ ਵਾਸਤੇ ਦੁੱਖ ਸੀ ਸੁਖ ਵਾਸਤੇ ਉੱਥੇ ਤੋਂ ਕਟਿਆ ਉੱਥੇ ਦਾ ਦੁੱਖ ਅਜਾਈ ਚਲਾ ਗਿਆ ਸੁਖ ਵਾਸਤੇ ਉਹਦਾ ਇਸਤੇਮਾਲ ਨਹੀਂ ਕੀਤਾ ਇਹ ਜੀਵਨ ਦਾ ਸੁਖ ਵਾਸਤੇ ਇਸਤੇਮਾਲ ਨਹੀਂ ਕੀਤਾ ਉਹ ਦੁੱਖ ਵੱਟੇ ਸੁਖ ਲੈਣਾ ਸੀ ਸੁਖ ਲਿਆ ਹੀ ਨਹੀਂ ਜਿਹੜਾ ਸੁਖ ਲਿਆ ਉਹ ਜਾਲੀ ਸੀ ਜਿਹੜਾ ਸੁਖ ਲਿਆ ਉਹ ਜਾਲੀ ਸੀ ਸੱਚਾ ਸੁਖ ਲੈਣਾ ਸੀ ਜਾਲੀ ਸੁਖ ਲੈਂਦਾ ਰਿਹਾ ਜਾਲੀ ਸੁਖ ਹੈ ਜਾਂ ਸੀ ਉਹਦੇ ਨਾਲ ਦੁੱਖ ਜ਼ਿਆਦਾ ਹੈ ਸੁਖ ਘਟ ਹੈ ਸੁਖ ਦਾ ਥੋੜੇ ਰਹੇ ਸੁਖ ਦੇ ਯਤਨ ਕਰਦਾ ਰਿਹਾ ਸੁਖ ਦੇ ਯਤਨ ਕੀਤੇ ਨੇ ਨੇ ਇਹਨੂੰ ਪਤਾ ਸੀ ਜਿਹੜੇ ਦੋ ਵਾਰ ਤੇ ਮੈਂ ਸੁਖ ਲੈਣਾ ਉਹ ਦੁੱਖ ਬਾਤ ਤੇ ਪਰ ਆਪਣੀ ਬੁੱਧੀ ਨਾਲ ਜਿਹੜੇ ਸੁਖ ਲਏ ਉਹ ਜਲਦੀ ਸੁਖ ਸੀ ਯਤਨ ਬਹੁਤ ਸੁਖ ਕੋ ਕੀਓ ਜੋ ਕੋ ਕੀਓ ਨਾ ਕੋਈ ਇਸੇ ਗੱਲ ਦੀ ਗੱਲ ਉੱਥੇ ਪੰਜਵੇਂ ਪਾਸ਼ਾ ਨੇ ਗੱਲ ਕਹੀ ਆ ਜਾ ਕੇ ਨੌਵੇਂ ਪਾਸ਼ਾ ਨੇ ਦੁੱਖ ਕੋ ਕੀ ਨਾ ਕੋਈ ਦੁੱਖ ਦਾ ਜਤਨ ਕਿਹੜਾ ਕੀਤਾ ਹਾਂਜੀ ਫਰੀਦਾ ਦੁੱਖ ਸੁਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਦਿਲ ਤੇ ਲਾਹੇ ਵਿਕਾਰ ਜਿਹੜੇ ਵਿਕਾਰ ਨੇ ਨਾ ਇਹਨਾਂ ਨੂੰ ਦਿਲ ਤੋਂ ਦੂਰ ਕਰ ਦੇ ਇਹ ਵਿਕਾਰ ਜਿਹੜੇ ਨੇ ਸੁਖ ਦੇ ਕਾਰਨ ਨੇ ਸੁਖ ਚਾਹੁੰਦੇ ਆ ਤਾਂ ਲੋਭ ਦੀ ਲੋੜ ਹੈ ਸੁਖ ਵਾਸਤੇ ਬੇਈਮਾਨੀ ਦੀ ਲੋੜ ਹੈ ਬੇਈਮਾਨੀ ਕਾਹਦੇ ਕਰਦਾ ਸੁਖ ਵਾਸਤੇ ਕਰਦਾ ਦੁੱਖ ਵਾਸਤੇ ਕਰਦਾ ਨਹੀਂ ਚੋਰੀ ਕਾਹਦੇ ਕਰਦਾ ਸੁਖ ਵਾਸਤੇ ਕਰਦਾ ਜੇੜ ਜਾਣ ਵਾਸਤੇ ਨਹੀਂ ਚੋਰੀ ਕਰਦਾ ਆਹੋ ਸੁਖ ਵਾਸਤੇ ਕਰਦਾ ਜੇੜ ਜਾਣ ਵਾਸਤੇ ਚੋਰੀ ਕਰਦਾ ਚੋਰੀ ਕਰਦੀ ਸਾਰੇ ਥਾਣੇ ਚਲਾ ਜਾਵੇ ਅੱਜ ਮੈਂ ਚੋਰੀ ਕਰਕੇ ਜੇੜ ਭੇਜੋ ਉਹ ਕਰਦਾ ਨਹੀਂ ਲਖਾਉਂਦਾ ਚੋਰੀ ਕਰਦਾ ਸੁਖ ਵਾਸਤੇ ਡਾਕਾ ਮਾਰਦਾ ਸੁਖ ਵਾਸਤੇ ਸਭ ਕੁਝ ਜੇ ਬੁਰੇ ਕਰਮ ਕਰਦਾ ਸੁਖ ਵਾਸਤੇ ਕਰਦਾ ਜਿਹਨੇ ਬਕਾਰ ਕਰਦਾ ਬਕਾਰ ਕਰਦਾ ਸੁਖ ਵਾਸਤੇ ਕਰਦਾ ਉਹ ਫੜਿਆ ਜਾਂਦਾ ਗੱਲ ਅਲੱਗ ਹੈ ਪਰ ਕਰਦਾ ਤਾਂ ਸੁਖ ਵਾਸਤੇ ਹੀ ਹੈ ਨਾ ਇਹਦੀ ਤਾਂ ਇਹ ਜੀ ਉਹ ਗੱਲ ਹੈ ਹਾਂਜੀ ਅੱਲਾ ਭਾਵੇ ਸੋ ਸੋ ਭਲਾ ਤਾਂ ਰੱਖੀ ਦੇ ਜਿਹੜੇ ਬਕਾਰ ਨੇ ਇਹਨਾਂ ਨੂੰ ਛੱਡਦੇ ਇਹਨਾਂ ਚ ਸੁਖ ਵਾਸਤੇ ਨਹੀਂ ਕਰੀਦੇ ਇਦੋਂ ਦੁੱਖ ਨਾਲ ਤੈਨੂੰ ਸੁੱਖ ਨਾਲ ਦੁੱਖੇ ਚੰਗਾ ਜੇ ਬਕਾਰਾਂ 'ਚ ਸੁਖ ਭਾਲਦਾ ਤਾਂ ਦੁੱਖੇ ਠੀਕ ਹੈ ਜੇ ਬਕਾਰਾਂ 'ਚ ਸੁਖ ਭਾਲਦਾ ਉਹਦੇ ਨੂੰ ਦੁੱਖ ਰਹੇ ਉਹ ਚੰਗਾ ਰਹੂਗਾ ਤੇ ਦੁੱਖ ਫਾਇਦੇ 'ਚ ਰਹੂਗਾ ਬਕਾਰਾਂ ਕਰਕੇ ਸੁਖ ਜਿਹੜਾ ਲਿਆ ਹੋਇਆ ਉਹ ਨੁਕਸਾਨਦੇ ਹੈ ਬਕਾਰਾਂ ਤੋਂ ਬਿਨਾ ਦੁੱਖ ਵੀ ਚੰਗਾ ਉਹਦੇ ਤੇਰੇ ਤੇ ਲਾਹੇ ਵਿਕਾਰ ਵਿਕਾਰ ਛੱਡਦੇ ਦੁੱਖ ਸੁੱਖ ਨੂੰ ਬਰਾਬਰ ਸਮਝੇ ਦੁੱਖੇ ਦੁੱਖ ਰਹਿੰਦਾ ਕੋਈ ਗੱਲ ਨਹੀਂ ਉਹਨੂੰ ਵੀ ਸੁਖੇ ਮਨ ਹਾਂਜੀ ਅੱਲਾ ਭਾਵੇ ਸੋਪਲਾ ਤਾਂ ਲੱਭੀ ਦਰਬਾਰ ਅੱਲਾ ਭਾਵੇ ਸੋਪਲਾ ਅੱਲਾ ਭਾਵੇ ਉਹੀ ਭਲਾ ਮੰਨ ਲੈ ਹੁਕਮ ਚ ਰਹਿ ਜੇ ਹੁਕਮ ਚ ਰਹੇਗਾ ਦਰਬਾਰ ਲੱਭ ਜੂਗਾ ਪਾਣੇ ਜਰਾ ਪਾਣੇ ਦੀ ਗੱਲ ਪਿੱਛੋਂ ਚਲੀ ਆ ਹੈ ਪਾਣਾ ਇੱਥੇ